ਆਖਰ ਉਹ ਸਮਾਂ ਆਇਆ ਅੰਗਰੇਜ਼ ਨੂੰ ਇਹ ਗੱਲ ਭਾਉਂਦੀ ਨਹੀਂ ਸੀ ਚੰਗੀ ਨਹੀਂ ਸੀ ਲੱਗਦੀ ਹਰ ਚੀਜ਼ ਦੇ ਉਹਦੇ ਗੁਣ ਜਿਹੜੇ ਨੇ ਨਾ ਉਹ ਦੁਸ਼ਮਣ ਹੋਇਆ ਕਰਦੇ ਨੇ ਫੁੱਲ ਸੋਹਣਾ ਬੜਾ ਹੁੰਦਾ ਰੰਗ ਬੜਾ ਵਧੀਆ ਖੁਸ਼ਬੂ ਬੜੀ ਸੋਹਣੀ ਹੁੰਦੀ ਆ ਪਰ ਹਰ ਤਸ਼ਨਾਲੂ ਅੱਖ ਜਿਹੜੀ ਹੈ ਨਾ ਬੱਚੇ ਤੋਂ ਲੈ ਕੇ ਬੁੱਢੇ ਤੱਕ ਉਹ ਜੀਵਨ ਦੇ ਸੋਮੇ ਟਹਿਣੀ ਦੇ ਨਾਲੋਂ ਤੋੜ ਕੇ ਗੰਦੀਆਂ ਨਾਸਾਂ ਨਾਲ ਲਾ ਕੇ ਦਿਨ ਛੱਡਦੇ ਨੂੰ ਰੂੜੀ ਤੇ ਸੁੱਟ ਦਿੰਦੇ ਉਹਦਾ ਕੌਣ ਦੁਸ਼ਮਣ ਹੈ ਉਹਦੇ ਜਿਹੜੇ ਹੈਗੇ ਨੇ ਨਾ ਗੁਣ ਉਹੋ ਹੀ ਦੁਸ਼ਮਣ ਨੇ ਉਹ ਚੰਗੀ ਖੁਸ਼ਬੂ ਤੇ ਚੰਗਾ ਉਹਦਾ ਰੰਗ ਉਹਦੇ ਦੁਸ਼ਮਣ ਨੇ ਉਹਦੀ ਸੁੰਦਰਤਾ ਉਹਦੀ ਤਾਜ ਵਰਗੀ ਜੜਤ ਚੰਗਾ ਪਹਿਲਵਾਨ ਕੋ ਘੋਲਦਾ ਹੋਵੇ ਨਾ ਤੇ ਉਹ ਜਿਹੜੇ ਦਾ ਦੇ ਨਾਲ ਜਿਹੜਾ ਦਾ ਉਹਨੂੰ ਸਰਲਾ ਉਸ ਦਾ ਦੇ ਨਾਲ ਉਹ ਜਦੋਂ ਨੇੜੇ ਤੇੜੇ ਦੇ ਇਲਾਕੇ ਦੇ ਪਹਿਲਵਾਨ ਢਾ ਲੈਂਦਾ ਨਾ ਤੇ ਫਿਰ ਉਸ ਵੇਲੇ ਉਹ ਦੋ ਚਾਰ ਜਿਹੜੇ ਢਾਏ ਹੁੰਦੇ ਨੇ ਉਹ ਸੋਚਦੇ ਨੇ ਵੀ ਇਹ ਖੇੜਾ ਤੇ ਛੱਡਦਾ ਨਹੀਂ ਇਹਨੂੰ ਹੁਣ ਜਾ ਕੜਾ ਪ੍ਰਸ਼ਾਦ ਵਿੱਚ ਤੇ ਜਾਂ ਸ਼ਰਵਾਈ ਵਿੱਚ ਦਈਏ ਇਹ ਫਤਿਹ ਗਜਾ ਜਾਏ ਤਾਂ ਹੀ ਗੱਲ ਹੈ ਨਾ ਨਹੀਂ ਤਾਂ ਢਾ ਜਾਂਦਾ ਛੱਡਦਾ ਨਹੀਂ ਕਿਸੇ ਨੂੰ ਉਹ ਕੌਣ ਦੁਸ਼ਮਣ ਆ ਉਹਦੇ ਦੁਸ਼ਮਣ ਪਹਿਲਵਾਨ ਨਹੀਂ ਉਹਦੇ ਦਾ ਜਿਹੜੇ ਨੇ ਉਹ ਦੁਸ਼ਮਣ ਨੇ ਕਿਉਂਕਿ ਨਾਲ ਆਵੇ ਛੱਗੇ ਠਾ ਖਾ ਜਾ ਕੋਈ ਕੁਛ ਨਹੀਂ ਆਂਦਾ ਪਰ ਨਹੀਂ ਉਹਦੀ ਚੰਗਿਆਈ ਉਹਦੀ ਦੁਸ਼ਮਣ ਆ ਇਸ ਤਰ੍ਹਾਂ ਇੱਕ ਦੋ ਮਿਸਾਲਾਂ ਨੇ ਆਮ ਮਿਸਾਲਾਂ ਨੇ ਸਤਿਗੁਰੂ ਰਾਮ ਸਿੰਘ ਨੇ ਜਿਹੜਾ ਪ੍ਰੋਗਰਾਮ ਬਣਾਇਆ ਸੀ ਉਸ ਕੋਈ ਹੁੱਕੇ ਛਡਵਾਏ ਰਖਵਾਏ ਕੇਸ ਮੋਨਿਓ ਕੇ ਯਾਨੀ ਜੀ ਕਹਿੰਦੇ ਸੁਦਾ ਸ਼ੱਕ ਥਾ ਸਿੱਖ ਭਾਗ ਜਿੰਨਾ ਜਾਗਿਓ ਤੇ ਜਦੋਂ ਇਹ ਚੀਜ਼ ਵੇਖੀ ਇਹ ਨਾ ਸਰਕਾਰ ਨੂੰ ਸਿਖਾਈ ਨਾ ਸਮਾਜ ਨੂੰ ਸਿਖਾਈ ਉਹਨਾਂ ਆਖਿਆ ਇਹ ਤੇ ਸਾਰਾ ਕੰਮ ਹੀ ਵਿਗਾੜ ਦੇਣ ਲੱਗਾ ਅੰਗਰੇਜ਼ ਨਾਲ ਸਾਜ਼ਿਸ਼ ਕਰਕੇ ਉਹ ਜਿਹੜੇ ਗੁਣ ਸਨ ਨਾ ਚੰਗੇ ਉਹ ਦੁਸ਼ਮਣ ਬਣ ਗਏ ਸਾਡੇ ਇਸ ਤਰ੍ਹਾਂ ਗੁਰਮੁਖ ਪਿਆਰਿਓ ਇਹ ਉਹ ਭੈਣੀ ਸਾਹਿਬ ਹੈ ਜਿਹਦੀ ਮੈਂ ਅਰਜ਼ ਕਰ ਰਿਹਾ ਹਾਂ ਕਿ ਉਸ ਵੇਲੇ ਇਸ ਤਰ੍ਹਾਂ ਦਾ ਭੈਣੀ ਸਾਹਿਬ ਸੀ ਤੇ ਸਤਿਗੁਰੂ ਰਾਮ ਸਿੰਘ ਅਖੀਰ ਸਮਾ ਆਇਆ ਕਿ ਅੰਗਰੇਜ਼ ਨੇ ਬਹੁਤ ਵਧੀਆ ਟ੍ਰੇਨ ਤਿਆਰ ਕੀਤੀ ਉਹ ਟ੍ਰੇਨ ਲੁਧਿਆਣੇ ਤੋਂ ਜਿਸ ਵੇਲੇ ਚੱਲੀ ਨਾ ਤੇ ਜਿਹੜੇ ਮਾਲਕ ਸਨ ਨਾ ਵਤਨ ਦੇ ਉਹ ਬੇਵਤਨ ਜਿਹੜੇ ਨਹੀਂ ਸਨ ਵਤਨਾਂ ਵਾਲੇ ਉਹਨਾਂ ਇੱਥੇ ਡੇਰੇ ਲਾ ਲਏ ਤਾਂ ਕਿਸ ਤਰ੍ਹਾਂ ਹੋਇਆ ਮੈਂ ਲੱਗਾ ਲਗਾ ਹਾਂ ਮਾਲਿਕ ਵਤਨ ਦੇ ਵਤਨ ਲਈ ਬੇਵਤਨ ਕਰਦੇ ਪਿਆਰੀਆਂ ਚੱਲੇ ਸਪੈਸ਼ਲ ਟ੍ਰੇਨ ਤੇ ਕਰ ਸ਼ਾਹ ਕਹਿੰਦੇ ਨੇ ਵਤਨ ਦੀ ਮਿੱਟੀ ਵਤਨ ਵਤਨ ਦੀ ਮਿੱਟੀ ਦੀ ਪੂਜਾ ਬੰਦਗੀ ਹੈ ਰੱਬ ਦੀ ਪਰ ਬੇਲਖਾਂ ਬੁਜ਼ਦਲਾਂ ਨੂੰ ਇਹ ਨਹੀਂ ਹਰਗਿਜ਼ ਫੱਬਦੀ ਰੋਈ ਸੀ ਧਰਤ ਪੰਜਾਬ ਦੀ ਅੰਬਰ ਨੇ ਤਾਈ ਮਾਰੀਆਂ ਚੱਲੇ ਸਪੈਸ਼ਲ ਟ੍ਰੇਨ ਤੇ ਕਰ ਪੰਡਪੂ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਆਪਣੀ ਤਰਫੋਂ ਸਤਿ ਸ੍ਰੀ ਅਕਾਲ